ਮਨ ਕਾ ਜਿਉ ਪਵਨ ਕਥੀਏ ਪਵਨ ਕਹਾ ਰਸ ਖਾਈ ਮਨ ਕਾ ਜਿਉ ਪਵਨ ਕਥੀਏ ਤੁਸੀਂ ਕਹਿੰਦੇ ਹੋ ਕਿ ਮਨ ਦਾ ਜੀਵਨ ਹਵਾ ਹੈ ਦੇਖੋ ਇਹਦਾ ਮਤਲਬ ਹੈ ਮਨ ਦਾ ਜੀਵਨ ਹਵਾ ਮੰਨਦੇ ਸੀ ਉਹ ਹੁਣ ਉੱਥੇ ਆ ਗਈ ਗੱਲ ਜਿੱਥੋਂ ਮੈਂ ਸ਼ੁਰੂ ਕਰੀ ਸੀ ਮਨ ਹਵਾ ਕਰਕੇ ਜੋ ਉਹ ਲੋ ਮਨ ਚੇਤਨ ਹਵਾ ਜੜ ਹੈ ਇਹਦਾ ਮਨ ਪਹਿਲਾਂ ਬਣਿਆ ਇਹਦਾ ਬਾਅਦ ਚ ਬਣਾਈਆ ਅਬਲ ਅੱਲੋ ਨੂਰ ਹੋ ਪਾਇਆ ਸਭ ਤੋਂ ਪਹਿਲਾਂ ਤਾਂ ਨੂਰ ਪੈਦਾ ਹੋਇਆ ਹਵਾ ਨਾਲ ਤਾਂ ਥੀਓ ਨਹੀਂ ਸੀ ਫਿਰ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਇਹ ਤਾਂ ਬਾਅਦ ਚ ਬਣੀ ਹੈ ਉਹਨਾਂ ਨੂੰ ਇਹ ਗੱਲ ਦਾ ਪਤਾ ਹੁੰਦਾ ਤਾਂ ਸੀ ਨਾ ਬਸ ਉਹਦਾ ਇਹ ਸਮਝਦੇ ਅਸੀਂ ਸਰੀਰ ਹਾਂ ਸਰੀਰ ਤੋਂ ਅਲੱਗ ਅਸੀਂ ਕੁਝ ਨਹੀਂ ਤਨ ਵਿੱਚ ਮਨ ਨਹੀਂ ਨਾ ਜਾਣਿਆ ਮਨ ਕਾ ਜੀਉ ਪਵਨ ਕਥਿਲੇ ਪਵਨ ਕਹਾ ਰਸ ਖਾਈ ਪਵਨ ਕਹਾ ਰਸ ਖਾਈ ਦੱਸੋ ਕੀ ਖਾਂਦਾ ਪਵਨ ਜਿਹੜਾ ਜੀਉ ਹੈ ਕੁਝ ਖਾਂਦਾ ਜੀਉ ਦੀ ਕੁਝ ਖਰਾਬ ਹੁੰਦੀ ਹੈ ਆ ਜੀਉ ਖਰਾਬ ਨੂੰ ਹਜ਼ਮ ਵੀ ਕਰਦਾ ਹਜ਼ਮ ਕਰਕੇ ਕੁਝ ਬਾਹਰ ਕੱਢ ਦਿੰਦਾ ਆਪਣੇ ਮਤਲਬ ਦੀ ਚੀਜ਼ ਰੱਖ ਲੈਂਦਾ ਜੋ ਉਹਦੇ ਮਤਲਬ ਦੀ ਨਹੀਂ ਬਾਹਰ ਕੱਢਦਾ ਸਰੀਰ ਕੁਝ ਖਾਂਦਾ ਹੈ ਆਪਣੇ ਮਤਲਬ ਦੀ ਚੀਜ਼ ਰੱਖ ਲੈਂਦਾ ਬਾਕੀ ਬਾਹਰ ਬਾਹਰ ਨਿਕਲ ਜਾਂਦੀ ਪਵਨ ਦੱਸੋ ਕੀ ਰਸ ਖਾਂਦਾ ਕੁਝ ਵੀ ਖਾਂਦਾ ਹਜਮ ਕਰਦਾ ਹੈ ਨਹੀਂ ਪਵਨ ਪਵਨ ਜੇ ਪਾਣੀ ਪੈ ਜਾਂਦਾ ਪਾਣੀ ਜਿਉਂ ਤੇ ਉਹ ਪਿਆ ਰਹਿੰਦਾ ਉਸ ਬਣ ਕੇ ਫਿਰ ਪੈ ਜਾਂਦਾ ਪਵਨ ਤਾਂ ਖਾਂਦਾ ਨਹੀਂ ਕੁਝ ਮਨ ਕੁਝ ਖਾਂਦਾ ਹੈ ਇਹ ਖਰਾਕ ਹੈ ਸੱਚ ਖਾਣਾ ਸੱਚ ਪਹਿਨਣਾ ਖਾਦਾ ਵੀ ਪਹਿਨਦਾ ਵੀ ਇਹਦੀ ਖੁਰਾਕ ਹੈ ਮਨ ਦੀ ਕੁਝ ਇਹ ਗੱਲ ਅਲੱਗ ਹੈ ਇਹਨੇ ਆਪਣੀ ਖੁਰਾਕ ਸਰੀਰ ਵਾਲੀ ਖੁਰਾਕ ਮੰਨ ਲਈ ਸਰੀਰ ਵਾਲੇ ਰਾਸੇ ਨੇ ਆਪਣੇ ਨਾਲ ਜੋੜ ਲਏ ਉਹਦੇ ਟੇਸਟ ਨਾਲ ਲੱਗ ਗਿਆ ਇਹ ਗੱਲ ਅਲੱਗ ਹੈ ਪਰ ਮਨ ਦੀ ਖਰਾਬ ਨਹੀਂ ਹੈ ਖਿਦਵੇਂ ਕੌੜੇ ਹੋਏ ਗਏ ਜਿਤਨੇ ਮਾਇਆ ਫਿਰ ਕਾਦੇ ਕੌੜੇ ਹੋ ਜਾਂਦੇ ਨੇ ਜੇ ਮਨ ਦੀ ਖਰਾਬ ਹੁੰਦੀ ਫਿਰ ਖਿਦਵੇਂ ਕੌੜੇ ਕਾਦੇ ਹੋ ਜਾਂਦੇ ਨੇ ਜਿੱਤੇ ਮਾਇਆ ਭੋਗ ਸਰੀਰ ਦੀ ਖਰਾਬ ਸੀ ਜਦ ਜਮਕਾ ਡੰਡ ਆਉਂਦਾ ਨਾ ਨੇੜੇ ਪਤਾ ਲੱਗ ਜਾਂਦਾ ਬਾਬੇ ਮਾਇਆ ਭੋਗ ਸਭ ਕੋੜੇ ਨੇ ਫਿਰ ਪਤਾ ਲੱਗਦਾ ਮੇਰੀ ਤਾਂ ਖੁਰਾਕ ਹੀ ਨਹੀਂ ਹੈ ਤੂੰ ਇਹ ਕੀ ਕੀਤਾ ਜੋ ਕੁਝ ਇਕੱਠਾ ਕੀਤਾ ਸੀ ਇਲੀਗਲ ਇਲੀਗਲ ਹੈ ਜੋ ਕਬਜ਼ਾ ਕੀਤਾ ਹੈ ਸਾਡਾ ਇਲੀਗਲ ਹੈ ਪਦਾਰਥ ਪਰਮੇਸ਼ਰ ਦੇ ਨੇ ਕਬਜ਼ਾ ਸੀ ਕੀਤਾ ਹੋਇਆ ਇਹ ਸਾਰੇ ਮਾਇਆ ਭੋਗ ਰਹੇ ਜਦੋਂ ਇਹ ਗੱਲ ਦੀ ਗੱਲ ਖੁੱਲਦੀ ਹੈ ਨਾ ਇਲੀਗਲ ਸਾਡੇ ਕੋਲ ਸਮਾਨ ਹੈ ਬਾਹਰ ਪੁਲਿਸ ਖੜੀ ਹੈ ਫਿਰ ਕਹਿੰਦਾ ਫਿਰ ਇਹਨੂੰ ਕਿੱਥੇ ਸੁੱਟਣਾ ਪਕੜਿਆ ਨਾ ਜਾਵੇ ਇਹ ਸਮਾਨ ਕਿਤੇ ਗਾਇਬ ਹੋ ਜਵੇ ਜੇ ਸਮਾਨ ਫੜਿਆ ਗਿਆ ਤਾਂ ਮੈਂ ਫੜਿਆ ਗਿਆ ਨਾ ਸਮਾਨ ਨੇ ਚੋਰ ਬਣਾਉਣਾ ਇਲੀਗਲ ਚੀਜ਼ਾਂ ਨੇ ਚੋਰ ਬਣਾਉਣਾ ਇਹਨੂੰ ਜਿੰਨੀਆਂ ਜ਼ਿਆਦਾ ਇਲੀਗਲ ਸੀ ਉਹਨਾਂ ਵੱਡਾ ਚੋਰ ਇਹ ਸਮਾਨ ਥੋੜਾ ਹੈ ਤਾਂ ਚੋਰ ਛੋਟਾ ਜੋ ਕਰੋੜਾਂ ਰੁਪਏ ਦੀ ਚੋਰੀ ਕਰੂਗਾ ਡਕੈਤੀ ਕਰੂਗਾ ਚੋਰ ਵੱਡਾ ਹੀ ਹੈ ਨਾ ਸਜ਼ਾ ਵੀ ਜ਼ਿਆਦਾ ਤਾਂ ਕੌੜੇ ਹੋ ਜਾਂਦੇ ਨੇ ਉਦੋਂ ਪਤਾ ਲੱਗਦਾ ਡੰਡ ਮੈਂ ਲੱਗਦਾ ਨਾ ਜਦ ਡੰਡ ਮੈਂ ਲੱਗਾ ਜਮ ਕਾ ਡੰਡ ਮੂਡ ਮੇ ਲੱਗਾ ਫਿਰ ਜਾਗਦਾ ਨਾ ਕਾ ਤੇ ਤੇਰੀ ਨਾਲ ਜਾਗਾ ਜਮ ਕਾ ਡੰਡ ਮੂਡ ਜਾਂ ਜਾਗਦਾ ਫਿਰ ਸੁਪਨਾ ਹੁੰਦਾ ਹੈ ਨਾ ਸੰਸਾਰ ਸੁਪਨਾ ਬਣਦਾ ਹੀ ਜ਼ਿਆਦਾ ਜ਼ਿਆਦਾ ਖੁੱਲਦੀ ਹੈ ਆ ਖੁੱਲੀ ਤੇ ਪਹਿਲਾਂ ਸੰਸਾਰ ਸੱਚ ਹੈ ਜਾਗਦਾ ਫਿਰ ਸੁਪਨਾ ਪਰ ਇਹ ਜਾਗਣਾ ਜ਼ਿਆਦਾ ਫਿਰ ਕੁਝ ਹੋ ਨਹੀਂ ਸਕਦਾ ਉਦੋਂ ਕੁਝ ਹੋ ਨਹੀਂ ਸਕਦਾ ਜਾਗੇ ਤੋਂ ਬਾਅਦ ਫਿਰ ਤਾਂ ਕੁਝ ਹੋ ਨਹੀਂ ਸਕਦਾ ਉਦੋਂ ਕੁਝ ਨਹੀਂ ਹੋ ਸਕਦਾ ਫਿਰ ਇਹ ਹੀ ਆ ਫਿਰ ਕੌੜੇ ਹੋਏ ਗਏ ਮਾਇਆ ਤੋਂ ਫਿਰ ਤਾਂ ਉਹ ਜੇ ਰਾਸ ਪਾਉਂਦੇ ਨੇ ਅੰਗੂਰਾਂ ਦਾ ਕੰਨ ਨਾ ਹੋਵੇ ਇਧਰ ਲਈ ਬੰਦ ਬੰਦ ਹੀ ਬੰਦ ਕਹਿੰਦਾ ਆ ਲਈਏ ਕਹਿੰਦਾ ਨਹੀਂ ਬੰਦ ਮਰੇ ਨਹੀਂ ਬੰਦਾ ਤਾਂ ਉਹ ਸਾਰੇ ਰਾਸ ਕੌੜੇ ਪਹਿਲੇ ਮਨ ਕਾ ਜੀਉ ਪਵਨ ਕਥੀ ਅਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁਦਰਾ ਕਮਨ ਅਧੂ ਸਿੱਧ ਕੀ ਕਮਨ ਕਮਾਈ ਕਬੀਰ ਕਹਿੰਦਾ ਜਿੱਥੇ ਜੀਉ ਹੈ ਨਾ ਕੀ ਨਿਸ਼ਾਨੀ ਹੈ ਜੀਉ ਦੀ ਨਿਸ਼ਾਨੀ ਕੀ ਹੈ ਜਿੱਥੇ ਉਧਰ ਹੈ ਪੇਟ ਹੈ ਨਾ ਉੱਥੇ ਜੀਉ ਹੈ ਵਿਚ ਹੈ ਵਿਚ ਦੇ ਅੰਦਰ ਪੇਟ ਹੈ ਕੋਈ ਚੀਜ਼ ਖਾਂਦਾ ਹਜ਼ਮ ਕਰਦਾ ਤੇ ਵਿੱਚ ਵੱਧਦਾ ਅੰਦਰੋਂ ਬਾਹਰ ਨੂੰ ਵੱਧਦਾ ਵਿੱਚ ਬਾਹਰੋਂ ਅੰਦਰ ਨੂੰ ਕਦੇ ਨਹੀਂ ਵੱਧਦੀ ਕੋਈ ਚੀਜ਼ ਜਿਹਦੇ ਅੰਦਰ ਪੇਟ ਆ ਅੰਦਰੋਂ ਬਾਹਰ ਨੂੰ ਵੱਧਦਾ ਵਿੱਚ ਦੇ ਸੱਕ ਹਮੇਸ਼ਾ ਫੜਦਾ ਰਹਿੰਦਾ ਸ਼ਰਕਾ ਉਹਦਾ ਤੇੜਾ ਉਹਦੀਆਂ ਰਹਿੰਦੀਆਂ ਨੇ ਕਿਉਂਕਿ ਵਿੱਚ ਮੋਟਾ ਹੁੰਦਾ ਤੇੜਾ ਆਉਂਦੀਆਂ ਨੇ ਸ਼ਰਕ ਬੱਚਾ ਅੰਦਰੋਂ ਬਾਹਰ ਨੂੰ ਵੱਧਦਾ ਹਰ ਚੀਜ਼ ਅੰਦਰੋਂ ਬਾਹਰ ਨੂੰ ਵੱਧਦੀ ਪੱਥਰ ਬਾਹਰੋਂ ਬਾਹਰ ਵੱਧਦਾ ਜੇ ਪਾਣੀ ਜਿ ਪਿਆ ਹੋਵੇ ਇਹ ਕਿਹਾ ਸੀ ਬਲਜੀਤ ਸਿੰਘ ਨੇ ਕਹਿੰਦਾ ਪੱਥਰ ਵੀ ਵੱਧਦੇ ਨੇ ਮੈਂ ਕਿਹਾ ਬਾਹਰੋਂ ਵੱਧਦੇ ਨੇ ਖਾ ਕੇ ਕੋਈ ਹਜਮ ਨਹੀਂ ਕਰਦੇ ਉੱਪਰ ਮੈਲ ਜਮਦੀ ਉਹਨਾਂ ਦੇ ਪਾਣੀ ਪਏ ਹੋਣ ਪਾਣੀ ਦੀ ਮਿੱਟੀ ਉਹਦੇ ਉੱਪਰ ਜਪੀ ਜਾਂਦੀ ਤਾਂ ਵੱਧਦੇ ਨੇ ਆਪਣੇ ਬਰਤਨਾਂ 'ਚ ਪਾਣੀ ਦੇ ਵਿੱਚ ਜਮ ਨਹੀਂ ਜਾਂਦਾ ਬਰਤਨ ਪਾਣੀ ਆ ਮਿੱਟੀ ਜਮ ਜਾਂਦੀ ਉਹ ਐ ਵੱਧਦੇ ਨੇ ਜਿਨ੍ਹਾਂ ਨੂੰ ਇਦਾਂ ਨਹੀਂ ਪਤਾ ਵੀ ਇਹ ਪੱਥਰ ਵੱਧਦਾ ਹੈ ਦਰਖਤ ਵੱਧਦਾ ਹੈ ਕੀ ਫਰਕ ਹੈ ਪੱਥਰ ਨੂੰ ਪੱਤੇ ਫੁੱਟਦੇ ਪੱਥਰ ਦੀ ਕਿਤੇ ਜੜ ਹੈ ਉਹਦੇ ਜੋ ਕੋ ਰਸ ਨਿਕਲਦਾ ਜਿੱਥੇ ਰਸ ਨਹੀਂ ਨਾ ਹੈ ਉੱਥੇ ਜੀਵਾਤਮਾ ਨਹੀਂ ਗੁਰੂ ਗੁਰਦਾਸ ਨੇ ਹੋਰ ਕਿਹਾ ਬਾਬੀਹਾ ਜਨਮ ਤੇਰਾ ਬਾਸ ਪੱਥਰ ਦੇ ਬਾਹਰ ਪਾਣੀ ਅੰਦਰ ਰਸ ਨਹੀਂ ਹੈ ਪੱਥਰ ਦੇ ਅੰਦਰੋਂ ਸੁੱਕਾ ਤੇ ਜੀਵ ਕੇ ਮਿਲ ਜੂਗਾ ਪੱਥਰ ਹਾਂ ਪੱਥਰ ਦੇ ਵਿੱਚ ਜਿਹੜਾ ਜੰਤਾ ਉਹ ਖਾਸ ਜਗ੍ਹਾ 'ਚ ਉੱਥੇ ਰਸ ਹੈਗਾ ਉਹ ਜੀਵ ਜੀਵ ਦੇ ਤੋਂ ਰਹਿਦਾ ਬਾਹਰ ਪੱਥਰ ਜਿਹੜਾ ਸੀ ਸੈਲ ਪੱਥਰ ਮੈਂ ਜੰਤ ਸੈਲ ਪੱਥਰ ਜੰਤ ਨਹੀਂ ਉਹਦੇ ਵਿੱਚ ਕੋਈ ਸਪੇਸ ਹੈ ਥੋੜੀ ਜੀ ਉੱਥੇ ਕੋ ਖੁਰਾਕ ਵੀ ਹੈ ਉਹ ਜੀਵ ਦੀ ਉੱਥੇ ਜੀਵ ਪੈਦਾ ਹੋਇਆ ਖਰਾਕ ਵੀ ਉਹਦੇ ਪੂਰੀ ਪਈ ਹੈ ਉੱਥੇ ਪਾਣੀ ਵੀ ਹੈਗਾ ਉਹਨੇ ਉਹਨੇ ਸੋਚ ਜਾਣਾ ਤਾਂ ਕਾ ਰਿਜਕ ਅੱਗੇ ਕਰਦਾ ਰਿਹਾ ਉੱਤੇ ਰਿਜਕ ਹੈ ਉਹ ਜੀਵ ਦਾ ਪੱਥਰ ਦੇ ਵਿੱਚ ਵੀ ਸਿਰਫ ਆਦਮੀ ਨੂੰ ਵਿਸ਼ਵਾਸ ਹੋਣ ਖਾਤਰ ਪੈਦਾ ਕੀਤਾ ਵੀ ਤੂੰ ਘਬਰਾਈ ਨਾ ਵੀ ਤੈਨੂੰ ਮਾਰ ਦੂ ਇਹਨੂੰ ਨਹੀਂ ਮਾਰਦਾ ਆ ਪੈਦਾ ਕੀਤਾ ਕੋਈ ਲੋੜ ਨਹੀਂ ਸੀ ਜੀ ਪੈਦਾ ਕਰਨ ਦੀ ਲੋੜ ਇਹਨੂੰ ਵਿਸ਼ਵਾਸ ਹੋਣ ਖਾਤਰ ਵੀ ਮੈਂ ਹੈਗਾ ਪਿੱਛੇ ਤੇ ਇਹਨੂੰ ਫਿਰ ਵਿਸ਼ਵਾਸ ਨਹੀਂ ਇਹ ਮੇਰੇ ਪਿੱਛੇ ਕੋਈ ਹੈਗਾ ਜਿਵੇਂ ਇਹ ਜੀਵ ਦੇ ਪਿੱਛੇ ਹੈਗਾ ਮੈਂ ਖੜਾ ਇਹ ਤੇਰੇ ਪਿੱਛੇ ਵੀ ਖੜਾ ਸਿਰਫ ਆਜ ਨੂੰ ਵਿਸ਼ਵਾਸ ਹੋਣ ਖਾਤਰ ਇੱਕ ਸਾਰਾ ਕੁਝ ਕਰਨਾ ਪਿਆ ਪਤਾ ਕੀ ਲੋੜ ਸੀ ਸਦਾ ਸੀ ਉਹਦਾ ਤਾਂ ਨਾ ਪੈਦਾ ਕਰਦਾ ਉੱਥੇ ਪੱਥਰ ਜੀ ਉਹਨਾਂ ਨੇ ਪ੍ਰਮਾਣ ਦਿੱਤੇ ਉਹ ਵੀ ਦਰਗਾਹ ਦੇ ਪ੍ਰਮਾਣ ਆਏ ਵੀ ਆਹ ਦੇਖ ਮੈਂ ਪੈਦਾ ਕੀਤਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਝੇ ਰੱਖੇਗਾ ਸਿਰਜਣਾ ਜਿਹਨੇ ਤੈਨੂੰ ਸਰਜਿਆ ਰੱਖੂਗਾ ਤੈਨੂੰ ਜੇ ਤੈਨੂੰ ਸਰਜਿਆ ਰੱਖੂਗਾ ਵੀ ਤੈਨੂੰ ਘਬਰਾਣਾ ਪਰ ਘਬਰਾਹਟੇ ਨਹੀਂ ਜਾ ਰਹੀ ਜਾ ਘਬਰਾਹਟੇ ਨਹੀਂ ਰਹੀ ਗਿਆਨ ਕੀ ਮੁਦਰਾ ਕਮਨ ਉਦੂ ਸਿੱਧ ਕੀ ਕਮਨ ਕਮਾਈ ਗਿਆਨ ਕੀ ਮੁਦਰਾ ਕਮਨ ਉਦੂ ਉਦੋਂ ਜੇ ਤੁਸੀਂ ਮੁਦਰਾ ਬਣਾਉਣੀ ਹੈ ਗਿਆਨ ਦੀ ਬਣਾਓ ਸੰਤੋਖ ਦੀ ਮੁਦਰਾ ਬਣਾਓ ਸੰਤੋਖ ਦੀ ਮੁਦਰਾ ਗਿਆਨ ਦੀ ਮੁਦਰਾ ਇੱਥੇ ਗਿਆਨ ਦੀ ਮੁਦਰਾ ਕਹੇ ਜਪਜੀ ਸਾਹਿਬ ਨੇ ਸੰਤੋਖ ਦੀ ਮੁਦਰਾ ਕਹੇ ਉਦਾਂ ਸੰਤੋਖ ਸਰਬਤ ਚੋਲੀ ਧਿਆਨ ਕੀ ਕਰੇ ਭਗਤ ਕਿਉਂਕਿ ਗਿਆਨ ਦੇ ਨਾਲ ਸੰਤੋਖ ਹੈ ਨਾ ਗਿਆਨ ਦਾ ਵੱਡਾ ਮਨ ਹੈ ਗਿਆਨ ਦੀ ਮੁਦਰਾ ਉਹ ਕੀ ਹੁੰਦੀ ਹੈ ਉਹ ਦੱਸ ਸਿੱਧ ਕੀ ਕਮਨ ਕਮਾਈ ਸਿੱਧ ਦੀ ਹੋਰ ਕੀ ਕਮਾਈ ਹੈ ਬਈ ਤੇ ਗਿਆਨ ਦੇ ਬਿਨਾਂ ਜੇ ਗਿਆਨ ਨਹੀਂ ਹੈ ਤਾਂ ਸਿੱਧ ਦੀ ਕਮਾਈ ਕੀ ਹੈ ਕਬੀਰ ਦੀ ਬਾਣੀ ਤੁਸੀਂ ਜੇ ਪੜ੍ਹਦੇ ਹੋ ਤੁਹਾਡੇ ਕੋਲ ਹੈ ਕਬੀਰ ਦਾ ਕਹਿੰਦਾ ਚਾਹੇ ਗਿਆਨ ਤਾਂ ਧਰਮ ਹੈ ਕਬੀਰ ਦੀ ਬਾਣੀ ਤੇ ਸ਼ੁਰੂ ਹੋਈ ਹੈ ਨਾ ਗੱਲ ਕਬੀਰ ਦੀ ਬਾਣੀ ਚ ਲੈ ਕੇ ਚੱਲੇ ਨਾ ਸਾਥ ਸ਼ਬਦ ਬਿਨ ਮੁਕਤ ਨਾ ਕੋਈ ਕਬੀਰ ਨੇ ਵਾਲੇ ਧਰਮ ਦੇ ਵਿੱਚ ਤਾਂ ਇਹ ਕਿਹਾ ਹੋਇਆ ਕਿ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਜਿੱਥੇ ਗਿਆਨ ਨਹੀਂ ਹੈ ਧਰਮ ਨਹੀਂ ਹੈ ਤੂੰ ਗਿਆਨ ਦੀ ਮੁਦਰਾ ਬਣਾਉਣੀ ਸੀ ਫਿਰ ਤਾਂ ਆ ਮੁਦਰਾ ਕਿਹੜੀ ਬਣਾ ਲਈ ਸੰਤੋਖ ਦੀ ਮੁਦਰਾ ਨਹੀਂ ਜੇ ਸੰਤੋਖ ਦੀ ਮੁਦਰਾ ਬਣਾਉਂਦਾ ਤਾਂ ਮੰਗਲ ਨਹੀਂ ਸੀ ਜਾਂਦਾ ਗਿਆਨ ਦੀ ਮੁਦਰਾ ਇਦਾਂ ਨਹੀਂ ਬਣਦੀ ਗਿਆਨ ਦੀ ਮੁਦਰਾ ਗਿਆਨ ਹਾਸਲ ਕਰੇ ਤੇ ਬਣੂਗੀ ਗਿਆਨ ਦੀ ਮੁਦਰਾ ਦਾ ਕੰਮ ਕਰਦੇ ਦੀ ਵੀ ਬਣੀ ਰਹਿੰਦੀ ਹੱਥ ਪੈਰ ਕਰ ਕੰਮ ਸਭ ਚੇਤਨ ਨਿਰੰਜਨ ਨਾਲ ਗਿਆਨ ਦੀ ਮੁਦਰਾ ਗਿਆਨ ਦੀ ਮੁਦਰਾ ਕੀ ਹੈ ਹੱਥ ਪੈਰ ਕਰ ਕੰਮ ਸਭ ਚੇਤਨ ਨਿਰੰਜਨ ਨਾਲ ਇਹ ਤਾਂ ਗਿਆਨ ਦੀ ਮੁਦਰਾ ਗਿਆਨ ਦੀ ਮੁਦਰਾ ਬਣਾਉਣੀ ਸੀ ਕਬੀਰ ਨੇ ਦੱਸੀ ਸੀ ਇਹ ਗਿਆਨ ਦੀ ਮੁਦਰਾ ਹੀ ਹੈ ਹੱਥ ਪੈਰ ਕਰ ਕੰਮ ਸਭ ਚੇਤਨ ਨਿਰੰਜਨ ਨਾਲ ਸਭ ਕੁਝ ਦੱਸਿਆ ਸੀ ਉੱਥੇ ਇੱਕ ਲਾਈਨ ਫੜ ਲਈ ਤੁਸੀਂ ਬਾਕੀ ਛੱਡਦੀਆਂ ਉਹਦੀਆਂ ਜੇ ਸਾਰਾ ਕਬੀਰ ਵੀ ਪੜ ਲੈਂਦੇ ਸਾਰੀ ਬ੍ਰਹਮ ਗਿਆਨ ਦਾ ਪਤਾ ਲੱਗ ਜਾਂਦਾ ਤੁਹਾਨੂੰ ਕਬੀਰ ਕੱਲੇ ਜੇ ਸਾਰਾ ਬ੍ਰਹਮ ਗਿਆਨ ਪਿਆ ਠੀਕ ਹੈ ਵੀ ਔਖਾ ਬਹੁਤ ਹੋ ਲਓ ਹੋਰ ਕਲੈਰੀਫਾਈ ਵਧੀਆ ਤਰੀਕੇ ਨਾਲ ਕਰਤਾ ਗਾ ਸਾਨੂੰ ਸੌਖਾ ਕਰਤਾ ਸਮਝਣਾ ਸਾਰਾ ਬ੍ਰਹਮ ਗਿਆਨ ਤਾਂ ਉੱਥੇ ਪਿਆ ਹੀ ਹੈ ਸਿੱਧ ਕੀ ਕਮਣ ਕਮਾਈ ਸਿੱਧੀ ਦੀ ਹੋਰ ਕੀ ਕਮਾਈ ਹੁੰਦੀ ਹੈ ਗਿਆਨ ਦੀ ਮੁਦਰਾ ਨੂੰ ਛੱਡ ਕੇ ਉਹ ਸਿੱਧ ਦਾ ਮਤਲਬ ਹੈ ਸੋਝੀ ਸੋਝੀ ਗਿਆਨ ਤੋਂ ਬਿਨਾਂ ਸੋਝੀ ਹੁੰਦੀ ਹੈ ਸੋਝੀ ਆਉਣੀ ਹੈ ਪਰਮਾਤਮਾ ਦੀ ਕੋਈ ਨਰਾ ਜਿਹੜਾ ਅੱਖਾਂ ਨੂੰ ਦੇਦਾ ਨਹੀਂ ਕਰਨਾ ਦੀ ਪਕੜ ਤੋਂ ਬਾਹਰ ਹੈ ਸਾਡੇ ਗਿਆਨ ਦੇ ਦਿਨਾਂ ਦੀ ਪਕੜ ਤੋਂ ਬਾਹਰ ਹੈ ਸਾਡੀ ਬੁੱਧੀ ਦੀ ਪਕੜ ਤੋਂ ਬਾਹਰ ਹੈ ਉਹਦੀ ਸੋਝੀ ਹੋਣੀ ਹੈ ਸੋਝੀ ਰੱਖਦਾ ਬੁੱਧੀ ਡਿਵੈਲਪ ਗਈ ਐਸ ਵੇਲੇ ਵਾਲੀ ਬੁੱਧੀ ਦੀ ਪਕੜ ਸੀ ਹੈ ਬੁੱਧੀ ਡਿਵੈਲਪ ਹੋ ਗਿਆ ਨਾ ਗਿਆਨ ਇਹਨਾਂ ਵਿਸ਼ਾਲ ਹੋ ਜਾਣਾ ਸਾਡਾ ਤੇ ਸਾਨੂੰ ਸਮਝ ਆ ਗਿਆਨ ਦੀ ਪੜਾਈ ਹੈ ਗਿਆਨ ਮਾਰ ਹੈ ਜਿਹੜਾ ਮਾਰਗ ਹੈ ਗੁਰਮਤ ਦਾ ਗਿਆਨ ਮਾਰਗ ਹੈ ਗਿਆਨ ਨਾਲ ਉਹੀ ਬੁੱਧੀ ਤਾਂ ਹੋਈ ਹੈ ਉਹ ਤਾਂ ਬਦਲ ਜਾਣੀ ਹੈ ਵਿਕਾਸ ਸਰੀਰ ਦਾ ਹੋਊਗਾ ਵਿਕਾਸ ਬੁੱਧੀ ਦਾ ਹੋਊਗਾ ਸਰੀਰ ਦਾ ਹੋਊਗਾ ਵਿਕਾਸ ਸਰੀਰ ਫੈਲੂਗਾ ਵਧੂਗਾ ਬੁੱਧ ਦਾ ਹੋਊਗਾ ਵਿਕਾਸ ਵਿਕਾਸ ਹੈ ਰੋਸ਼ਨ ਹੋਊਗੀ ਬੁੱਧ ਰੋਸ਼ਨ ਬੁੱਧ ਵਿੱਚੋਂ ਭਰਮ ਦਾ ਨਾਸ ਹੋ ਬੁੱਧ ਵਿੱਚੋਂ ਅਗਿਆਨਤਾ ਦਾ ਨਾਸ ਹੋ ਇੱਕ ਸਟੇਜ ਐਸੀ ਆਜੂ ਜਦੋਂ ਸਭ ਪਤਾ ਲੱਗ ਜੂ ਸਾਰਾ ਕੁਝ ਸਮਝ ਲੂ ਵੀ ਮੈਂ ਕੀ ਹਾਂ ਇੱਕ ਉਹ ਵੀ ਗੁਰਬਾਣੀ ਜੋ ਸਮਝੂਗਾ ਆਪਣੇ ਆਪ ਨੂੰ ਸਮਝੂਗਾ ਬਿਨ ਸ਼ਬਦ ਹੈ ਰਸਨਾ ਆਵੇ ਉਦੂ ਹਉਮੈ ਪਿਆਸ ਨਾ ਜਾਈ ਬਿਨ ਸ਼ਬਦ ਹੈ ਰਸਨਾ ਆਵੇ ਉਦੂ ਸ਼ਬਦ ਤੋਂ ਬਿਨਾ ਮਨ ਨੂੰ ਰਸ ਨਹੀਂ ਆਉਂਦਾ ਉਪਦੇਸ਼ ਬਿਨਾ ਰਸ ਨਹੀਂ ਆਉਣਾ ਕਿ ਉਹ ਬੈਠਾ ਰਹਿ ਮੁਦਰਾ ਕਰਕੇ ਰਸ ਕਿਥੋਂ ਆਉਂਦਾ ਤੂੰ ਰਸ ਦੇ ਬਿਨਾ ਮਨ ਨਹੀਂ ਜੁੜਦਾ ਸੁੱਤ ਨਹੀਂ ਜੁੜਦੀ ਉਪਦੇਸ਼ ਬਿਨਾ ਰਸ ਨਹੀਂ ਆਉਂਦਾ ਸਮਾਧੀ ਨਹੀਂ ਲੱਗ ਸਕਦੀ ਗਿਆਨ ਦਾ ਬੰਦਾ ਮੰਨ ਲੈ ਗਿਆਨ ਬਿਨਾ ਸਮਾਧੀ ਕੋਈ ਤੈਨੂੰ ਕੋਈ ਗੱਲ ਸੁਣਾਊਗਾ ਕੋਈ ਉਪਦੇਸ਼ ਦਊਗਾ ਉਹ ਜੋ ਤੈਨੂੰ ਰਾਤ ਸਮਝ ਆਊਗੀ ਉੱਥੇ ਤੇਰੀ ਸੁਰਤੀ ਜੁੜੂਗੀ ਜੇ ਇਹ ਹੈ ਨਹੀਂ ਉਦਾਂ ਸੁਰਤੀ ਨਹੀਂ ਜੁੜਦੀ ਹੁੰਦੀ ਉਪਦੇਸ਼ ਲੈਣਾ ਸੀ ਜਿਹੜੀ ਸਮਾਧੀ ਲਾਉਣੀ ਹੈ ਨਾ ਤੁਹਾਡੀ ਇਹਦੀ ਇਕਾਗਰਤਾ ਕਰਨੀ ਹੈ ਇਹਦਾ ਮਤਲਬ ਤਾਂ ਸਿਰਫ ਇੰਨਾ ਹੀ ਹੈ ਕਿ ਇੰਨਾ ਇਕਾਗਰ ਹੋ ਕੇ ਗੱਲ ਸੁਣੋ ਇਕਾਗਰਤਾ ਦੀ ਪ੍ਰੈਕਟਿਸ ਤਾਂ ਅਸੀਂ ਕਹਿ ਸਕਦੇ ਹਾਂ ਸਮਾਧੀ ਲਾਉਣੀ ਇਕਾਗਰਤਾ ਦੀ ਪ੍ਰੈਕਟਿਸ ਤਾਂ ਕਹਿ ਸਕਦੇ ਹਾਂ ਵੀ ਇੰਨਾ ਇਕਾਗਰ ਹੋ ਕੇ ਜਿਹਦੀ ਸਮਾਧੀ ਲਾਉਣੀ ਇੰਨੀ ਇਕਾਗਰ ਹੋ ਕੇ ਗੁਰਮਤਿ ਨੂੰ ਸੁਣੋ ਔਰ ਸਮਝੋ ਫਿਰ ਇਹ ਸਮਝ ਆਜੂ ਉਦੋਂ ਉਹਦੀ ਘਾਟਾ ਇਕਾਗਰਤਾ ਨਾਲ ਸਮਝਦੀ ਹੋਣੀ ਸਾਬ ਤਾਨ ਇਕਾਗਰ ਚੀਤ ਗੁਰਬਾਣੀ ਨੂੰ ਸਮਝਣ ਵਾਸਤੇ ਸਾਵਧਾਨ ਇਹ ਭਾਵਨਾ ਸਥਿਤ ਸਾਵਧਾਨ ਨਹੀਂ ਰਹਿਣਾ ਕਰ ਹੱਥ ਨਹੀਂ ਹੁੰਦੇ ਅੰਦਰਲੇ ਸਰੀਰ ਦੀ ਗੱਲ ਹੈ ਬਾਹਰ ਲੱਗਦੀ ਨਹੀਂ ਇਹ ਸਾਵਧਾਨ ਨਹੀਂ ਅਰਥਾਂ ਦੇ ਅਰਥ ਨਹੀਂ ਕਰ ਲੈਣੇ ਸਹਿਜੇ ਬਲੋਗ ਜਾ ਕੇ ਬਲੋਣ ਸਾਵਧਾਨ ਸੁੱਤਾ ਪਿਆ ਨਹੀਂ ਹੈ ਚੇਤਨ ਚੇਤਨ ਹੋ ਗਏ ਹਉਮੈ ਬਿਨ ਸ਼ਬਦੇ ਰਸ ਨਾ ਆਵੇ ਤੂੰ ਹਉਮੈ ਪਿਆਸ ਨਾ ਜਾਈ ਸ਼ਬਦ ਰੱਤੇ ਅੰਮ੍ਰਿਤ ਰਸ ਨਹੀਂ ਪਿਆ ਜਿੰਨਾ ਜੇ ਰਸ ਨਹੀਂ ਆਉਂਦਾ ਨਾਮ ਦਾ ਸ਼ਬਦ ਦਾ ਹੋਵੇ ਦੀ ਪਿਆਸ ਨਹੀਂ ਜਾਂਦੀ ਹੋਵੇ ਦੀ ਪਿਆਸ ਕੀ ਹੈ ਮਾਇਆ ਦੀ ਪਿਆਸ ਮਾਇਆ ਦੇ ਰਸਾਂ ਦੀ ਪਿਆਸ ਹੋਵੇ ਦੀ ਪਿਆਸ ਮਾਇਆ ਦੇ ਰਸਾਂ ਦੀ ਪਿਆਸ ਹੋਵੇ ਦੀ ਪਿਆਸ ਸ਼ਬਦ ਰੱਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਸ਼ਬਦ ਰੱਤੇ ਜਿਵੇਂ ਸ਼ਬਦ ਦਾ ਰੰਗ ਚੜ ਗਿਆ ਉਪਦੇਸ਼ ਦਾ ਰੰਗ ਚੜ ਗਿਆ ਜੇ ਭਗਤਾਂ ਦੀ ਬਾਣੀ ਦੇ ਬਦੇ ਅਸਲ 'ਚ ਜਿਹੜਾ ਸ਼ਬਦ ਲਫ਼ਜ਼ ਇੱਥੇ ਵਰਤ ਰਹੇ ਨੇ ਭਗਤਾਂ ਦੀ ਬਾਣੀ ਨੂੰ ਸ਼ਬਦ ਕਹਿ ਰਹੇ ਨੇ ਭਗਤ ਬਾਣੀ ਹੈ ਜਿਹੜੀ ਤੇ ਪਹਿਲਾਂ ਸੀ ਨਾ ਉਹਨੂੰ ਕਹਿ ਰਹੇ ਨੇ ਭਗਤ ਬਾਣੀ ਨੂੰ ਸ਼ਬਦ ਉਸੇ ਨੂੰ ਸ਼ਬਦ ਗੁਰੂ ਕਹਿ ਰਹੇ ਨੇ ਸ਼ਬਦ ਗੁਰੂ ਤਾਂ ਖੈਰ ਉਦੋਂ ਵੀ ਕਹਾਂ ਜੀ ਤੋਂ ਬਾਣੀ ਰਚੀ ਹੋ ਹੈ ਉਹ ਉਪਦੇਸ਼ ਹੈ ਜਿਹੜਾ ਸ਼ਬਦ ਸ਼ਬਦ ਲਫ਼ਜ਼ ਵਰਤ ਰਹੇ ਨੇ ਸ਼ਬਦ ਉਹਨਾਂ ਵਾਲਾ ਵੀ ਤਾਂ ਹੈ ਨਹੀਂ ਤੇ ਜੋਗੀ ਵਾਲਾ ਸ਼ਬਦ ਹੋ ਜੂਗਾ ਉਹ ਵੀ ਤਾਂ ਸ਼ਬਦ ਸੁਣਦੇ ਨੇ ਇਹ ਜਿਹੜਾ ਸ਼ਬਦ ਗੁਰਨਾਮ ਕਹਿ ਰਹੇ ਨੇ ਇਹ ਭਗਤਾਂ ਦੀ ਬਾਣੀ ਦੇ ਉਦੇਸ਼ ਨੂੰ ਸ਼ਬਦ ਕਹਿ ਰਹੇ ਨੇ ਮੰਨ ਕੇ ਚੱਲ ਰਹੇ ਨੇ ਕਿਤੇ ਦਾ ਵੀ ਭਲੇਖਾ ਪੈ ਜਾ ਸ਼ਬਦ ਦਾ ਸ਼ਬਦ ਕੀ ਹੋਇਆ ਵੀ ਸ਼ਬਦ ਤਾਂ ਕੋਈ ਵੀ ਉਦੇਸ਼ ਹੋ ਸਕਦਾ ਹੈ ਗੀਤਾ ਸੁਣ ਉਹ ਵੀ ਸ਼ਬਦ ਹੈ ਸ਼ਬਦ ਰੱਖੇ ਹਾਂ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਕਿਉਂਕਿ ਭਗਤ ਤਾਂ ਮਸ਼ਹੂਰ ਹੋ ਗਿਆ ਵੀ ਹਾਂ ਇਹ ਬਾਣੀ ਸੱਚੀ ਹੈ ਇਹਨਾਂ ਦੀ ਔਰ ਇਹ ਭਗਤ ਨੇ ਭਗਤੀ ਤੱਕ ਪਹੁੰਚ ਗਏ ਜੇ ਪਹੁੰਚਣਾ ਤਾਂ ਇਹ ਫੜੋ ਉਹੀ ਸ਼ਬਦ ਰਹਿ ਗਿਆ ਬਾਕੀ ਸਭ ਝੂਠੇ ਹੋ ਗਏ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸ਼ਬਦ ਦਾ ਜਿਹਨੂੰ ਰੰਗ ਚੜ ਗਿਆ ਉਹੀ ਅੰਮ੍ਰਿਤ ਰਸ ਹੈ ਸਾਚੇ ਰਹੇ ਸ਼ਬਦ ਦੇ ਰੰਗ ਜਿਹੜੇ ਰੰਗੇ ਗਏ ਕੀ ਮਤਲਬ ਜਿਹਨਾਂ ਦਾ ਮਨ ਸ਼ਬਦ ਅਨੁਸਾਰ ਢਲ ਗਿਆ ਜਿਨ੍ਹਾਂ ਨੇ ਬਾਣੀ ਮੰਨ ਲਈ ਸ਼ਬਦ ਮੰਨ ਲਿਆ ਮੰਨ ਕੇ ਆਪਣਾ ਮਨ ਬਦਲ ਲਿਆ ਸੁਭਾਅ ਬਦਲ ਲਿਆ ਅਮਰ ਰਸ ਪਾਇਆ ਉਹੀ ਅਮਰ ਰਸ ਹੈ ਜਿਹੜਾ ਅਸਰ ਕਰ ਗਿਆ ਤੁਹਾਡੇ ਤੇ ਸ਼ਬਦ ਅਮਰ ਰਸ ਪਾ ਲਿਆ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਸਾਚੇ ਰਹੇ ਅਗਾਈ ਉਹ ਸੱਚੇ ਸੁੱਚੇ ਹੋ ਕੇ ਅਨੰਦ ਰਹਿੰਦੇ ਨੇ ਅਗਾਈ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ ਤੁਹਾਡੇ ਅੰਦਰ ਰਿੱਧੀਆਂ ਸਿੱਧੀਆਂ ਦੀ ਤਾਂ ਹੀ ਹੈ ਤੁਸੀਂ ਨਾ ਤਾਂ ਸੱਚ ਤਾਂ ਤੁਹਾਡੇ ਨਾ ਤੁਹਾਡੇ ਅੰਦਰ ਅਨੰਦ ਹੈ ਮਾਇਆ ਦੀ ਭੁੱਖ ਚਾਹੇ ਤੁਸੀਂ ਲੋਕਾਂ ਨੂੰ ਇਹ ਜ਼ਾਹਰ ਕਰਦੇ ਹੋ ਸਾਨੂੰ ਮਾਇਆ ਦੀ ਕੋਈ ਭੁੱਖ ਨਹੀਂ ਤਿਆਗੀ ਪਰ ਭੁੱਖ ਅੰਦਰ ਹੈ ਸੁੱਧਰ ਭੁੱਖ ਹੈ ਵਡਿਆਈ ਦੀ ਭੁੱਖ ਵੀ ਮਾਇਆ ਦੀ ਭੁੱਖ ਹੈ ਜਿਹੜੀ ਦੁਨੀਆ ਦੀ ਵਡਿਆਈ ਦੀ ਭੁੱਖ ਹੈ ਵੀ ਮਾਇਆ ਦੀ ਭੁੱਖ ਹੈ ਇੱਜ਼ਤ ਦੀ ਜਿਹੜੀ ਭੁੱਖ ਹੈ ਵੀ ਦੁਨੀਆ ਦੀ ਇਹ ਵੀ ਭੁੱਖ ਹੈ ਮਾਇਆ ਦੀ ਬੜਾ ਬਣ ਦੀ ਭੁੱਖ ਹੈ ਵੀ ਮਾਇਆ ਦੀ ਭੁੱਖ ਮੈਨੂੰ ਲੋਕ ਮੰਨਣ ਮੱਥਾ ਟੇਕਣ ਇਹ ਵੀ ਮਾਇਆ ਦੀ ਭੁੱਖ ਸਮਾਇਆ ਦੀ ਭੁੱਖ ਕਮਨ ਬੁੱਧੀ ਜਿਤ ਅਸਥਿਰ ਰਹੀ ਹੈ ਕਮਨ ਬੁੱਧ ਜਿਸ ਅਸਥਿਰ ਰਹੀ ਹੈ ਬੁੱਧੀ ਕਿਹੜੀ ਹੈ ਜਿਹਦਾ ਮਨ ਟਿਕਿਆ ਰਹੇ ਉਹ ਵਿਵੇਕ ਬੁੱਧੀ ਹੈ ਜਿਹਦੇ ਨਾਲ ਟਿਕਦਾ ਜਵਾਬ ਤਾਂ ਹੈ ਆਪਣੇ ਕੋਲ ਅਵੇਕ ਬੁੱਧੀ ਹੈ ਜਿਹਦੇ ਨਾਲ ਮਨ ਟਿਕਦਾ ਜੋ ਪਹਿਲਾਂ ਮਨ ਨਹੀਂ ਟਿਕਦਾ ਗੁਰਮੁਖੀ ਬੁੱਧੀ ਹੈ ਜਿਹਦੇ ਨਾਲ ਮਨ ਟਿਕਦਾ ਕਿਤ ਭੋਜਨ ਤਰਪਤਾਸਾ ਕਿਹੜਾ ਭੋਜਨ ਹੈ ਜਿਹਦੇ ਨਾਲ ਮਨ ਤਰਪਤਾ ਭੋਜਨ ਦਾ ਤਿਆਰ ਕਰਕੇ ਦੇਣਾ ਬੁੱਧੀ ਨਹੀਂ ਮਾਂ ਨੇ ਭੋਜਨ ਦੇਣਾ ਬੱਚੇ ਨੇ ਤਾਂ ਹੀ ਸੋਣਾ ਟਿਕਣਾ ਐਸੀ ਚੀਜ਼ ਬਣਾਉਣੀ ਹੈ ਜਿਹੜਾ ਉਹਨੇ ਟਿਕਿਆ ਕਿਤ ਭੋਜਨ ਤ੍ਰਿਪਤਾ ਸਹਿ ਮਨ ਤ੍ਰਿਪਤ ਕਿਹੜੇ ਭੋਜਨ ਨਾਲ ਹੁੰਦਾ ਹੈ ਉਹ ਬੁੱਧੀ ਕਿਹੜੀ ਹੈ ਜਿਹੜੀ ਐਸਾ ਭੋਜਨ ਦਿੰਦੀ ਹੈ ਮਨ ਤ੍ਰਿਪਤ ਹੋ ਜਾਂਦਾ ਹੈ ਵਿਵੇਕ ਬੁੱਧੀ ਹੈ ਉਹ ਜਿਹੜੀ ਨਾਮ ਰਸ ਦਿੰਦੀ ਹੈ ਇਹਨੂੰ ਛੋਟੇ ਨੂੰ ਉਪਦੇਸ਼ ਹੋ ਦਿੰਦੀ ਹੈ ਜਿਹਨਾਂ ਤ੍ਰਿਪਤ ਹੋ ਜਾਂਦਾ ਹੈ ਨਾਨਕ ਦੁੱਖ ਸੁਖ ਸਮਕਾਰ ਜਪੈ ਸਤਗੁਰ ਤੇ ਕਾਰਨ ਗ੍ਰਸ ਹੈ ਨਾਨਕ ਦੁੱਖ ਸੁਖ ਸਮਕਾਰ ਜਪੈ ਜਦ ਦੁੱਖ ਔਰ ਸੁਖ ਨੂੰ ਬਰਾਬਰ ਲੱਗਦੇ ਨੇ ਲੱਗਦੇ ਕਦ ਨੇ ਸਤਗੁਰ ਤੇ ਜੇ ਸਤਗੁਰ ਦੀ ਮਤ ਲੈਂਦੀ ਹੈ ਨਾ ਗੁਰ ਕੀ ਮਤ ਲੈਂਦੀ ਹੈ ਬੁੱਧੀ ਗੁਰ ਕੋ ਸ਼ਬਦ ਲਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਜਦੋਂ ਬੁੱਧ ਗੁਰ ਕਾ ਸ਼ਬਦ ਲੈਣ ਲੱਗਦੀ ਅੰਤਰ ਆਤਮਾ ਦੀ ਆਵਾਜ਼ ਦੇ ਅਨੁਸਾਰ ਮਨ ਨੂੰ ਚਲਾਉਂਦੀ ਹੈ ਦਿੰਦੀ ਹੈ ਅੰਤਰ ਆਤਮਾ ਦੀ ਆਵਾਜ਼ ਦਾ ਭੋਜਨ ਦਿੰਦੀ ਹੈ ਸੱਚਾ ਭੋਜਨ ਦਿੰਦੀ ਹੈ ਸੱਚ ਨਾਲ ਜੁੜੀ ਹੈ ਸੱਚ ਨਾਲ ਜੋੜ ਕੇ ਰੱਖਦੀ ਹੈ ਬੰਦ ਸਤਗੁਰ ਨਾਲ ਜੋੜ ਕੇ ਰੱਖਦੀ ਹੈ ਬੰਦ ਸਤਗੁਰ ਤੇ ਕਾਲ ਨਾ ਗਰਸ ਫੇਰ ਕਾਲ ਇਹਦੇ ਨੇੜੇ ਅਸਲ ਚ ਕਾਲ ਤੋਂ ਡਰਦਾ ਹੀ ਕਾਲ ਦਾ ਹੀ ਪੈਰ ਹੁੰਦਾ ਕਾਲ ਕੀ ਹੈ ਕਾਲ ਕਿਤੇ ਬਹੁਤ ਦਾ ਹੀ ਨਾਮ ਨਹੀਂ ਹੈ ਕਾਲ ਦਾ ਬਹੁਤ ਬੜਾ ਘਰ ਹੈ ਬੜਾ ਸਮਾਂ ਆਪਾਂ ਕਹਿੰਦੇ ਬੜਾ ਸਮਾਂ ਹੋ ਗਿਆ ਉਹ ਵੀ ਕਾਲ ਹੈ ਸਮਾਂ ਕਾਲ ਹੈ ਕਿਸੇ ਵੀ ਬੜਾ ਸਮਾਂ ਨਾ ਜਵੇ ਸਾਡੇ ਇਹਦਾ ਦਾ ਹੈ ਕਈ ਤਾਂ ਮਾੜੇ ਸਮੇਂ ਕਾਲ ਨਾਲ ਵੀ ਭੇਡੇ ਹੁੰਦੇ ਨੇ ਮੌਸਮ ਵੀ ਭੇਡੇ ਹੁੰਦੇ ਨੇ ਕਈ ਵਾਰ ਸਮਾਂ ਮੌਤਰੋਂ ਵੀ ਭੇਡਾ ਆਦਮੀ ਕਹਿੰਦਾ ਜਦੋਂ ਤਾਂ ਮੈਂ ਮਰ ਜਾਂਦਾ ਤਾਂ ਚੱਕਰ ਸੀ ਮਾੜੇ ਸਮੇਂ ਦਾ ਜਿਹੜਾ ਡਰ ਹੈ ਉਹ ਦੁੱਖ ਦੁੱਖੇ ਮਾੜਾ ਸਮੇਂ ਸਾਡੇ ਵਾਸਤੇ ਸੋਤਾ ਮਾੜਾ ਹੈ ਜੇ ਮਾੜੇ ਸਮੇਂ ਨੂੰ ਕਿਸੇ ਕਿਸਮ ਦੇ ਮਾੜੇ ਸਮੇਂ ਨੂੰ ਵੀ ਪਰ ਕਿਸੇ ਕਿਸਮ ਦੇ ਸੁਖ ਨੂੰ ਵੀ ਕੋਈ ਜਾਂ ਸਮਝਦਾ ਫਿਰ ਕਾਲ ਨਹੀਂ ਕਰਦਾ ਕਿੰਨੀ ਮੁਸੀਬਤ ਆ ਜਵੇ ਉਹਦੀ ਕੋਈ ਚਿੰਤਾ ਨਹੀਂ ਉਹ ਦੁੱਖ ਨੂੰ ਦਾਰੂ ਬਣਦਾ ਜੇ ਸੁੱਖ ਮਿਲਦਾ ਤਾਂ ਉਹਨੂੰ ਰੋਗ ਬਣਦਾ ਜੇ ਤਾਂ ਭੁੱਲ ਨਾ ਜਾਵਾਂ ਇਹਦਾ ਖਤਰਾ ਹੈ ਸੋ ਖਤਰੇ ਦੀ ਘੰਟੀ ਹੈ ਭੁੱਲ ਸਕਦਾ ਪੈਰ ਫਿਸਲ ਸਕਦਾ ਦੁੱਖ ਤਾਂ ਭੁੱਲਣ ਦੇ ਸਵਾਲੇ ਪੈਰਾਂ ਨਹੀਂ ਦੁੱਖ ਤਾਂ ਯਾਦ ਕਰਦਾ ਫੇਰ ਕਾਲ ਦਾ ਖਤਰਾ ਕਿ ਦੁੱਖ ਔਰ ਸੁੱਖ ਦੋਏ ਰਹਿਣੇ ਨੇ ਹਮੇਸ਼ਾ ਤੇ ਦੁੱਖ ਰਹੂ ਗਿਆ ਸੁੱਖ ਰਹੂ ਫਿਰ ਹਰ ਵਕਤ ਯਾਦ ਰਹਿਣ ਵਾਲੀ ਗੱਲ ਹੋਣੀ ਹਰ ਵਕਤ ਦੀ ਯਾਦ ਦੇ ਵਿੱਚ ਕਾਲ ਨੂੰ ਸਮਝ ਨਹੀਂ ਮਿਲਦਾ ਫਿਰ ਸਾਥ ਸਾਥ ਸਿਮਰੋ ਗੋਬਿੰਦ ਦੀ ਪੋਜੀਸ਼ਨ ਹੈ ਮਨ ਤਰਕੀ ਉਤਰੇ ਚੇਤਨ